ਆਓ ਡੋਜਰਾਂ ਦੇ ਵਾਂਗੂ ਦੇਖੀ ਟੱਫੇ ਵੱਜਦੇ ਪਟੀਨ ਖਾਕਾ ਸਾਡੀਆਂ ਨਾ ਦੇਹਾਂ ਪਲੀਆਂ ਸਾਡੇ ਨਾਲ ਅੜੇ ਘਰਾਂ ਚੋਂ ਨਹੀਂ ਲੱਭਣੀ ਕਰੀਕਾਂ ਵਿੱਚੋਂ ਲੱਭਦੀਆਂ ਲਾਸ਼ਾਂ ਗੜੀਆਂ ਪਹਿਲਾਂ ਕਰੀ ਦੀ ਸਲਾਮ ਇਹ ਪੱਕੇ ਆਇਆ ਅਸੂਲ ਜੇ ਅੜ ਅੜਚੇ ਕਰਾਰੀ ਬੋਲਦੀਆਂ ਗੋਲੀਆਂ ਵੈਰ ਖੱਟ ਜੱਟਾਂ ਨਾਲ ਅੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਪੈਰ ਖੱਟ ਜੱਟਾਂ ਨਾਲ ਪੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਪੈਰ ਖੱਟ ਜੱਟਾਂ ਨਾਲ ਪੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਓ ਡੇਡਾ ਡੇਡਾ ਤੱਕ ਸਾਨੂੰ ਲਾਉਨੇ ਆ ਅੰਦਾਜ਼ੇ ਧੁੰਦਲੇ ਜੇ ਪਾਣੀਆਂ 'ਚ ਫਿਰੇ ਝਾਕਦਾ ਉਲਟੀਆਂ ਨੇ ਮੁੱਠਾਂ ਸਿਰ ਟੇਡੀਆਂ ਨੇ ਪੱਗਾਂ ਸਾਡਾ ਵੈਰੀ ਨਾਲ ਜੋੜ ਜਦਾਂ ਅੱਗ ਰਾਖਦਾ ਲੋਕੀ ਸਾਨੂੰ ਸਿਰ ਤੋਂ ਕਰੈ ਕਿ ਦੱਸਦੇ ਬੰਦੇ ਰੌਂਗ ਭਾਵੇਂ ਹੱਥ ਸ਼ਕਲਾਂ ਨੇ ਭੋੜੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਓ ਵਰਤੋ ਜ਼ਬਾਨ ਦੀਆ ਕੱਟ ਕਰਦੇ ਬਾਵਾਂ ਵਾਲੇ ਜ਼ੋਰ ਨਾ ਪਹਾੜ ਤੋਂ ਲੀਦਾ ਮਾਝੇ ਦੇ ਆ ਮੁੰਡੇ ਮਿਹਨਤਾਂ ਦੇ ਹਾਣੀ ਮਾੜੇ ਲਾਕੇ ਆਲਾ ਤਾਰਾ ਅਸੀਂ ਪੈਰੀ ਰੋਲੀ ਦਾ ਜਿਹੜੇ ਬੋਲਦੇ ਆ ਜ਼ਿਆਦਾ ਸਭ ਚੁੱਪ ਹੋ ਜਾਣੇ ਜਦੋਂ 3 ਫੁੱਟ ਦੀਆਂ ਤਾੜ ਤਾੜ ਬੋਲੀਆਂ ਪੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਮੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਮੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਚੜਦਾ ਗਰਾਵ ਸਿਖਰਾਂ ਦੇ ਵੱਲ ਨੂੰ ਵੇਖ ਵੇਖ ਦੁਨੀਆ ਨਾਲ ਆਉਣੀ ਲਾਉਣਗੇ ਗਾਲਾਂ ਕਈ ਲਾਉਣਗੇ ਸਕੀਮਾਂ ਪਰ ਸਾਡੇ ਵਾਲੀ ਵੇਵ ਤੇਥੋਂ ਰਾਈਡ ਨਹੀਂ ਹੋਣੀ ਸਾਨੂੰ ਕਿਸੇ ਦਾ ਨਹੀਂ ਪਾ ਸਾਡਾ ਆਪਣਾ ਏ ਰਾਹ ਮੱਚ ਲੋਕ ਕਾਮਯਾਬੀ ਦੀਆਂ ਆਉਣ ਡੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪੱਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪੱਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪੱਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਅੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ Now rewind this motherfucker. You know you can't help it.